ਨਾਮਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਅਥ ਭੂਗਲ ਪੁਰਾਣੇ ਦਵਾਦਸ ਸਕੰਧੇ ਗੁਰਬੰਸਾਵਲੀ ਚਤਰ ਦਸ ਅਵਤਾਰ ਸ੍ਰੀ ਨਾਮਾ ਵਰਣਨ ਸ੍ਰੀ ਸੁਖ ਰਾਜਾ ਪ੍ਰੀਛਿਤ ਸੰਵਾਦੇ ਸ੍ਰੀ ਨਾਮਾ ਕਲਯੁਗੇ ਭਾਖਾ ਕਰਕੇ ਸੁਨਾਵਨ ਵਿਧ ਸ੍ਰੀ ਮੁਖਵਾਗ ਪਾਤਸ਼ਾਹੀ ਦਸਮੀ ਦੋਹਰਾ ਆਦ ਜੁਗ ਮੈਂ ਸੁਖ ਕਹਿਓ ਸੋ ਅਬ ਕਉ ਸੁਨਾਏ ਭੋਗਲ ਧਿਆਇ ਮੈਂ ਕਹਿ ਗਇਓ ਸੁਖ ਪ੍ਰੀਛਤ ਪਤ ਗਾਏ ਸੋਈ ਕਥਾ ਬਕੈਤ ਹਉ ਪ੍ਰਥਮ ਕੁਰਿੰਡ ਪ੍ਰਸਾਦੇ ਜਿਉ ਸੁਖ ਪ੍ਰੀਛਤ ਪ੍ਰਤ ਕਹੀ ਸੁਨੋ ਆਦ ਕੀ ਯਾਦ ਦਸ ਚਾਰ ਸੰਭਾਲ ਹੈ ਏਕ ਜੋਤ ਸਭ ਗਾਤ ਪ੍ਰਗਟੇ ਪੁਰਖ ਅਨਾਤ ਉਸੀ ਪੁਰਖ ਕੀ ਕ੍ਰਾਂਤ ਪੰਚ ਸਹੰਸਰ ਵਰਖ ਮਧ ਦਵਾਦਸ ਬਪ ਧਰੈ ਸੰਤ ਕਲਯੁਗ ਔਦ ਬਿਤਾਨ ਹਿਤ ਵਿਪਰ ਪ੍ਰਗਟੈ ਅਨੰਤ ਗਾਦ ਸਾਬਰੋ ਧਾਰ ਛਿਤ ਪਰ ਵਿਚਰੈ ਆਪ ਟਰੈ ਅਰਿਸ਼ਟ ਜਗਤ ਕੇ ਧਰਮ ਬਧੈ ਖੈ ਪਾਪ ਜਾਮੇ ਤਾਰੇ ਦਸ ਗੁਰੂ ਨਵ ਸਤ ਕਲਾ ਸੁਧਾਰ ਗੁਪਤ 11ਵਾਂ ਖੇਲ ਸੀ ਕੋਈ ਨਾ ਪਾਵੈ ਪਾਰ ਜਾਮਾ ਪਹਿਰੈ 11ਵਾਂ ਬਾਜਾਪੁਰ ਕੇ ਮਾਹੇ ਸੰਗਤ ਮਿਲੈ ਕਰੋੜ ਦੋਏ ਦਰਸ ਦਿਖਾ ਮੈਂ ਤਾਹੇ तीन मास खट रहेंगे ग्रह गनका गुरिंड उधर लोभ अंडा सहत जो साखी ब्राह्मंड ਚੌਂਕ ਚਾਂਦਨੀ ਖੇਲ ਕਰ ਜਾਏ ਸੋ ਸਣਹੀ ਦੇਹ ਰਵਿ ਮੰਡਲ ਬੜ ਸ਼ਬਦ ਕਰ ਬਾਤ ਸੁਣਾਵੇ ਇਹ ਜਾਮਾ ਪਹਿਰੈ ਬਾਰਵਾ ਪ੍ਰਗਟੈ ਆਦ ਰਗਵੰਸ ਸੰਗਤ ਮਿਲੈ ਅਨੰਤ ਤਬ ਮਾਨੋ ਕੋਟ ਸਹੰਸ ਦਵਾਦਸ ਪੁਰਖੈ ਆਦ ਸੇ ਸਭਨ ਕੇ ਸਿਰ ਮੋਰ ਸ਼ਕਤੀ ਅਨੰਤੀ ਆਏਗੇ ਆਦ ਇਹ ਨਹੀਂ ਔਰ ਜਾ ਕੋ ਸੁਰਜਸ ਰਟਤ ਹੈ ਸੇਖਤ ਕੋਟ ਮਹੇਸ਼ ਸੋ ਪ੍ਰਗਟੇਗਾ ਪ੍ਰਿਥੀ ਪਰ ਕੁਲ ਛਤਰੀ ਅਨੰਦ ਨੇਸ਼ ਕਵਲ ਭੂਤਨ ਪ੍ਰਕਾਸ਼ੀ ਬਪ 12ਵਾਂ ਬੰਸ ਕੁਸੂ ਦਿਜਵਰ ਉਦੇ ਹੈ ਲਉ ਕਿਰਨ ਸਹੰਸ ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ 48 ਸਤ ਬਰਖ ਹੋਏ ਉੱਪਰ ਬਰਖ 97 ਤਬ ਦਵਾਦਸ ਗੁਰਿੰਡ ਜੀ ਬਪ ਧਾਰੈ ਯਾ ਜਗਤ ਮੈਂ ਚਉਪਈ ਕਛਕ ਕਾਲ ਸਿਧ ਭਾਨ ਸੁਹਾਵੈ ਨਾਗ ਵਸਤਵ ਕਿਰਨ ਮਿਲਾਵੈ ਸਾਸਤਰ ਵੇਦ ਪੁਰਾਣ ਨਿਰਖਾਵੈ ਅਨਕ ਦੇਸ ਪਿਪਰੈ ਸਿਧਾਵੈ 1000 ਮਦ ਨੌ ਸਹਿ ਆਵੈ ਏਕੇ ਆਗੈ ਸਾਤਾ ਲਾਵੈ ਪ੍ਰਗਟ ਬਾਰਮਾ ਬਪ ਦਰਸਾਵੈ ਨਰ ਨਾਰੀ ਕੋ ਨਾਮ ਜਪਾਵੈ ਤਿਸ ਦਿਨ ਹੋਏ ਬੀਸੀ ਕੋ ਬਾਸਾ ਪ੍ਰਗਟੇ ਸਾਹਿਬ ਕਰੈ ਤਮਾਸਾ ਨੰਦਾ ਨਾਮ ਸੰਮਤ ਕੋ ਗਾਉਂ ਕਲਾ ਧਾਰ ਕੈ ਆਸਰਮ ਆਉਂ ਤਹਿ ਦਿਨ ਬਿਸਨ ਬੀਸੀ ਠਹਿਰਾਉਂ ਕਲ ਜੁਗ ਮੈਂ ਸਤ ਜੁਗ ਵਰਤਾਉ ਥਿਤ ਖਸ਼ਟਮੀ ਸੁਰ ਗੁਰਵਾਰਾ ਪਸਮੰਤ ਨਗਰ ਸਤ ਲੁਧਰ ਕਿਨਾਰਾ ਸਾਹਿਬ ਨਾਮ ਮਹਾ ਬਨ ਬੀਰੰ ਪੂਰਨ ਪੁਰਖ ਗਣਵੰਤ ਗੰਭੀਰੰ ਸਵੈਤ ਸਿੰਘ ਤਰ ਰੂਪ ਦਿਖਾਵੈ ਮਨ ਗਰਜ ਸ਼ਬਦ ਮੁਖ ਆਵੈ ਤੇਜ ਤੁਰਕ ਕੋ ਐਸੇ ਜਾਈ ਜੈਸੇ ਘਾਸ ਕੋ ਅਗਨ ਲਗਾਈ ਸਾਹਿਬ ਐਸੀ ਸਖਤ ਪਠਾਵੈ ਸੁਨਤ ਕਰੀ ਤੁਰਕ ਨੇ ਅੰਗ ਲਾਵੈ ਵੋਹ ਕਾਟੈ ਵੋਹ ਪੁਨ ਲਗ ਜਾਵੈ ਤੇਜ ਜੋਤ ਐਸੇ ਬਲ ਪਾਵੈ ਸਿਰ ਧਰ ਕੇਸਨ ਕੰਠੇ ਮਾਲਾ ਦੀਨ ਦਿਜਨ ਕਾ ਹੋਏ ਰਖਵਾਲਾ ਤਨ ਖੁਬਾਨ ਲੈ ਅਸੁਰ ਸੰਘਾਰੇ ਸਭ ਮਲੇਸ਼ ਕੋ ਮੂਲ ਉਖਾਰੇ ਮੋਰ ਮੁਕਟ ਪੀਤੰਬਰ ਗਾਜੈ ਸ਼ਾਮ ਰੂਪ ਹੋਏ ਕਨਿਯਰ ਗਾਜੈ ਸੁਤੇ ਪ੍ਰਕਾਸ਼ ਤ੍ਰਿਤ ਹੋਏ ਏਹੀ ਆਦ ਜੁਗਾਦ ਕੀ ਧਾਰੈ ਦੇਹੀ ਕਾਲ ਜੁਗ ਤੇ ਸਤਜੁਗ ਕਰ ਠਾਨੋ ਤਬ ਹੀ ਬਾਰਵਾ ਬਪ ਪਹਿਚਾਨੋ ਮਹਾਮੰਦ ਕੁਲ ਮੂਲ ਖਾਰੈ ਬਹੁਰ ਨਿਵਾਸ ਸਤ ਲੁਧਰ ਕਿਨਾਰੈ ਦੇਖ ਦੇਖ ਸਤ ਹਰਖਾਈ ਤਹੈ ਮੋ ਲਛ ਧਰੀ ਸੋ ਲੇਤ ਕਢਾਈ ਸਖਤ ਕੁੰਡ ਉਸ ਅਵਨੀ ਜਾਵੈ ਪੀ ਤੰਬਰ ਕੱਢ ਚੀਰ ਲਿਆਵੈ ਜਹਾਂ ਸ਼ਸਤਰ ਅਵਨੀ ਟੱਪ ਰਾਖੇ ਖਿਨ ਮੈਂ ਲੇਤ ਖੇਲ ਸਭ ਲਾਖੇ ਉਸ ਤੇ ਬਾਤ ਦੁਰੇ ਨਹੀਂ ਕੋਈ ਆਦ ਅੰਤ ਮਦ ਹੈ ਸੋਈ ਦੀਪ ਸਾਤ ਜੁਰ ਸੰਗਤ ਆਵੈ ਭਵਨ ਚਤਰ ਦਸ ਸੀਸ ਨਿਵਾਵੈ ਸਕਲ ਦੀਪ ਭਵਨ ਮੈਂ ਜਾਹੀ ਹੋਏ ਕਿਰਪਾਲ ਸਭ ਦਰਸ ਦਿਖਾਈ ਕੋਟ ਬ੍ਰਹਮੰਡ ਜਾ ਕੇ ਅਵਤਾਰਾ ਆਦ ਜੁਗਾਦ ਇਨਹੀ ਬਪ ਧਾਰਾ ਸੁਰਪੀ ਵਿਪਰਨ ਕੇ ਰਖਵਾਰੇ ਧਨ ਵੋਹਿ ਦਿਵਸ ਪ੍ਰਗਟ ਬਪ ਧਾਰੇ ਕੋਟ ਚਤਰਦਸ ਤਰੈ ਸਮਾਧਾ ਗਿਰ ਸਹਾਦਰ ਜੋਗ ਤਪ ਸਾਦਾ ਵੇਦਮਈ ਕੇ ਸਗਲੇ ਨੰਦਨ ਦਵਾਦਸ ਗਾਤ ਕਰਤ ਸਭ ਬੰਦਨ ਸਤਜੁਗ ਬੀਜ ਕਥਾ ਸੁਣ ਪਾਈ ਸੁਖ ਪ੍ਰੀਛਿਤ ਪ੍ਰਤਿਭਾਗ ਸੁਨਾਈ ਸੁਣ ਕਰ ਭੇਦ ਮਈ ਸੁਤਿ ਬਾਤਾ ਗਏ ਸਹਾਦਰ ਗਿਰ ਵਿਦ ਤਾਤਾ ਤਪ ਆਰੰਭ ਤਹਾਂ ਦਿਨ ਕੀਨਾ ਜੂਰਾ ਧਾਰ ਕਪਾਲ ਤਿਨ ਲੀਨਾ ਦਵਾਦਸ ਲਗੇ ਗੁਰਿੰਡ ਧਿਆਨਾ ਮੰਤਰ ਗੁਰੂ ਸਾਹਿਬ ਤਿਨ ਠਾਨਾ ਏਕ ਪਾਉ ਅਵਨੀ ਪਰਖ ਰੈ ਰਸਨਾ ਗੁਰ ਸਾਹਿਬ ਚਿਤ ਕਰੈ ਓਏ ਨਿਰਖਤ ਅਵਲੋ ਗੁਰ ਠਾਡੇ ਪ੍ਰਥਮ ਜੁਗ ਤਿਨ ਕੇ ਮਨ ਗਾਡੇ ਸੁਖ ਪ੍ਰਸਾਦ ਤਿਨੋ ਮਤ ਪਾਈ ਜਾਇ ਸਮਾਦ ਸਹਾਦਰ ਲਾਈ ਦੁਹਿਰਾ ਪ੍ਰਭਵਾ ਸੰਮਤ 10 8 ਜਬੈ 53 ਹੋਏ ਬੇਦਮਈ ਸੁਤ ਤਾ ਮਿਲੈ ਲੋਭਗਾਤ ਕਰ ਸੋਏ ਭਗਵਤ ਕੋ ਮਤ ਪਰਖ ਕਰ ਸੀਸ ਨਿਮਨ ਬਿਧਪੂਤ ਕੋਟ ਚਤੁਰਦਸ ਸਿਖ ਪਇਓ ਮਹਾਬਲੀ ਅਵਧੂਤ ਚੌਪਈ 10 8 ਜਵੈ 53 ਆਵੈ ਪ੍ਰਭਵਾ ਸੰਮਤ ਨਾਮ ਨਿਰਖਾਵੈ ਤਵ ਬੇਦਮਈ ਕੇ ਤਾਤਾ ਤਜੈ ਸਹਾਦਰ ਬਪ ਧਾਰਿਆਤਾ ਸੋ ਸੁਣੈ ਆਕਾਸ ਤੇ ਬਾਣੀ ਪ੍ਰਗਟੀ ਅੰਸਾ ਸਾਰੰਗ ਪਾਣੀ ਲਹਿ ਭੂਗਲ ਦਵਾਦਸ ਸਿਕੰਦਾ ਲਖਣ ਨਿਰਖੈ ਰਿਖ ਬਿਦ ਨੰਦਾ ਜਾਮਾ ਦਵਾਦਸ ਦੇਖ ਪਤੀਜੈ ਸਭ ਜਗ ਨਿਵੈ ਗੁਰੂ ਕਰ ਲੀਜੈ ਹਰਖ ਹੋਏ ਉਹ ਗਿਰਤੇ ਧਾਵੈ ਗੁਰ ਸਾਹਿਬ ਕੇ ਪਗ ਲਪਟਾਵੈ ਖਟ ਅਠ ਕੋਟ ਦਿਜਨ ਸਿਖ ਹੋਵੈ ਮਿਟੈ ਅਗਿਆਨ ਭਰਮ ਸਭ ਖੋਵੈ ਗੁਰਪ੍ਰਤ ਸਭੈ ਡੰਡੌਤਾ ਕਰੈ ਖਾਟ ਅਠ ਕੋਟ ਦਿਜਵਰ ਸਿੱਖ ਧਰੈ ਤਬ ਗੁਰ ਕਹੈ ਕਰੋ ਇਹ ਕਾਮਾ ਕਰੋ ਨਿਵਾਸ ਚਾਰ ਹੀ ਧਾਮਾ ਸੁਨ ਗੁਰ ਬਚਨ ਸਭੈ ਉਠ ਤਾਮਨ ਚਾਰ ਵਰਨ ਗੁਰ ਰਾਜ ਚਲਾਵਨ ਗੁਰੂ ਸਾਹਿਬ ਫਿਰ ਬਾਤ ਸੁਣਾਵੈ ਵਰਨ ਭਿੰਨ ਅਕਾਲੇ ਜਪਾਵੈ ਚਾਰੋਂ ਵਰਨ ਸੁਨੋ ਮਿਲ ਪਾਈ ਚਾਰ ਵਰਨ ਭਿੰਨ ਭਿੰਨ ਖਾਲਸਾਈ ਤਬ ਮਹਾਮੰਦ ਹੋਏ ਕੁਲ ਨਾਸਾ ਤੇ ਛਤਰੀਆਂ ਹੋਏ ਪ੍ਰਕਾਸ਼ਾ ਸੈਨਾ ਜੋਰ ਚਲੈ ਸਿੰਧ ਕੂਲੰ ਦੇ ਜਲਾਏ ਮਹਾ ਮੰਦ ਮੂਲੰ ਅਮਨੀ ਭੂਪ ਸਬੈ ਜੁਰ ਆਵੈ 10 8 ਪਦਮ ਚਮੂ ਨਿਰਖਾਵੈ ਤਬ ਗੁਰ ਜਾਏ ਸਿੰਧ ਕੇ ਧੀਰੰ ਗੁਰੂ ਸਾਹਿਬ ਪੂਰਨ ਰਣ ਧੀਰੰ ਅਸ ਭਗਤ ਧੂਰ ਭਾਨ ਨਭ ਛਾਵੈ ਰਾ ਪ੍ਰਕਾਸ਼ ਮਦ ਧੂਰ ਸਮਾਵੈ ਪੁਰੀ ਅਟਕ ਅਵਨੀ ਮਦ ਗਵੈ ਅਤ ਕੌਤਿਕ ਸੁੰਦਰ ਤਹਿ ਭਵੈ ਕਾਇਆ ਗੁਰੂ ਕਲਪ ਤਬ ਕਰੈ ਦਵਾਦਸ ਵਰਖ ਆਯੂ ਤਬ ਧਰੈ ਕਟਕਾ ਬੀਜ ਚਾਰ ਜਬ ਜੋਵੈ ਮਹਾ ਸਖਤ ਤਬ ਪ੍ਰਾਪਤ ਹੋਵੈ ਪੇਟਾ ਪਾਰਸ ਧਰੇ ਅਪਾਰਾ ਕਰਤ ਡੰਡੋਤ ਪੁਨ ਬਾਰੰਬਾਰਾ ਨਿਕਸ ਸਿੰਧ ਜਲ ਬਾਹਰ ਆਵੈ ਗੁਰੂ ਸਾਹਿਬ ਕੇ ਭਗ ਲਪਟਾਵੈ ਆਦ ਅੰਤ ਹੈ ਤੁਹੀ ਮੁਰਾਰੀ ਪਵਜਰ ਪਾਰ ਉਤਾਰਨ ਹਾਰੀ ਕਰ ਪ੍ਰਣਾਮ ਗੁਪਤ ਤਹਿ ਜਵੀ ਨਿਕਸੈ ਸਿੰਧ ਸਿੰਧ ਮਦ ਰਵੀ ਸੋ ਪੁੱਤਰੀ ਹਿਮੰਤਿਲ ਜਾਨੋ ਸਤਿ ਅਵਤਾਰ ਲక్ష్ਮੀ ਮਾਨੋ 36 ਬਰਸ ਤਹਾਂ ਗੁਰੂ ਰਹੈ ਮਹਾਮੰਦ ਕੁਲ ਉਤਰ ਦਹੈ ਸਿੰਧ ਤਿਆਗ ਪਸ਼ਚਿਮ ਕੋ ਜਾਵੈ ਬਗਦਾਦ ਸ਼ਹਿਰ ਸਤਗੁਰ ਪਗ ਪਾਵੈ ਬਰਖ 50 ਜੁਦ ਤੈ ਹੋਵੈ ਮਹਾਮੰਦ ਕੁਲ ਸਗਲੀ ਖੋਵੈ ਜੀਤ ਬਗਦਾਦ ਰਾਮ ਸਰ ਆਵੈ ਚਮੂ ਅਪਾਰ ਗੰਤ ਨਹੀਂ ਪਾਵੈ ਹਰਿ ਮੰਦਰ ਮੈਂ ਆਏ ਬਿਰਾਜੈ ਗੁਰ ਛਬ ਦੇਖ ਭਾਣ ਦੁਤ ਲਾਜੈ ਕੋਟ ਚਤਰਦਸ ਬਿਦ ਕੇ ਪੂਤਾ ਪੁਨ ਆਵੈ ਗੁਰ ਪੈ ਵਧੂਤਾ ਤਬ ਗੁਰ ਗਰਜ ਕਹੈ ਬਿਦ ਤਾਤਾ ਅਸੁਮੇਦ ਰਚੋ ਗੁਰ ਭਾਗਤ ਬਾਤਾ ਰਚੋ ਅਸੁਮੇਦ ਦੇਰ ਨਹਿ ਲਾਵਹੁ ਸੰਮਤ ਪੂਰਬ ਕੋ ਤਵ ਪਾਵਹੁ ਤਾਹੇ ਸਮੇ ਸੁਰਪਤ ਪਠੇ ਬਾਜਾ ਮੁਕਤ ਸਹਿਤ ਰਤਨਾਨ ਸਮਾਜਾ ਗੁਰੂ ਸਾਹਿਬ ਕਹੈ ਛੱਡ ਦੀਜੋ ਪਾਛੈ ਦਿਸ਼ਾ ਗਵਨ ਤੈ ਕੀਜੋ ਚਲੈ ਤੁਰੰਗ ਤਹ ਪੂਰਬ ਦੇਸਾ ਹਰ ਬਲ ਭੂਪ ਜਹੈ ਵਸੈ ਨਰੇਸਾ ਅਯੁੱਧਿਆ ਤੇ ਪੁਨ ਸਰਜੂ ਜਾਵੈ ਹਰ ਬਲ ਭੂਪ ਨਿਰਖ ਭੈ ਪਾਵੈ ਦੇਖ ਤੁਰੰਗਾ ਮੋਲੀ ਜਤਰੀ ਹਰ ਬਲ ਭੂਪ ਵਿਸਮ ਹੋਏ ਛਤਰੀ ਕਲਯੁਗ ਕੌਣ ਅਸੁਮੇਧ ਰਚਾਵੈ ਆਤਿਆ ਅਸਚਰਜ ਭੂਪ ਮਨ ਆਵੈ ਸੰਧਿਆ ਤਜ ਕੈ ਪਾਛੈ ਪਰੇ ਗੋ ਅਨਕ ਜਤਨ ਕਰੈ ਨਾਹੀ ਫਰੈ ਗੋ ਸੰਧਿਆ ਅਪਰਾਧ ਕਰਨ ਨੈ ਸਰੀਯੰ ਹਰ ਬਲ ਭੂਪ ਰੋਸ ਤਬ ਕਰੀਯੰ ਜਾਵੇ ਭੂਪਤ ਦੇਸ ਅਖੰਡਾ ਜਹਾਂ ਵਸੇ ਪੂਜ ਗਣ ਬ੍ਰਹਮੰਡਾ ਸਬਤ ਰੇਖ ਆਸ਼ਰਮ ਫਿਰ ਆਵੇ ਧਰੂ ਮੰਡਲ ਰਵ ਮੰਡਲ ਦਿਖਲਾਵੈ ਅਸ਼ਟ ਸ੍ਰਿੰਗ ਸੁਮੇਰ ਕੇ ਭੂਮੇ ਸਭ ਸੁਰਪੁਰ ਕਿੰ ਕਾਰਨ ਰਮੇ ਹਰ ਬਲ ਭੂਪ ਜਾਏ ਸਭ ਮਾਹੀ ਹੈ ਪਕਰਨ ਮੋ ਆਵੇ ਨਾਹੀ ਮਦ ਆਕਾਸ ਨਿਰਖੈ ਭੂਪਾਲ ਚਮੂ ਅਨੰਤ ਅਰਜਨ ਸੰਭਾਲ ਉਤਰੇ ਆਕਾਸ ਤੇ ਰਾਜਾ ਆਵੇ ਗ੍ਰਹਿ ਕੋ ਚਲੇ ਚਰਨ ਗਿਰਾਵੈ ਨਗਨ ਧੋਪ ਕਰ ਮਾਹੇ ਸੁਹਾਵੇ ਮਾਨੋ ਨਭ ਬਿਜਲੀ ਚਮਕਾਵੇ ਭੂਪ ਕਹੈ ਲਲਤਾ ਤਵੇ ਦੇਹੋ ਮਹੀਰ ਮੋਹਿ ਬਾਲ ਯਾ ਜਨਮਤ ਮੋਹਿ ਬਲ ਘਟਿਓ ਕਰੋ ਵੇਗ ਤਹ ਕਾਲ ਹਾਥ ਜੋੜ ਬਿੰਤੀ ਕਰੈ ਹਰ ਬਲ ਭੂਪਤ ਨਾਰ ਇਹ ਕਾਰਜ ਕਿਉ ਕਰਤ ਹੋ ਕਿਆ ਜੀ ਆ ਮੈਂ ਧਾਰ ਕਿਨੈ ਭੂਪ ਬਾਜਾ ਛੱਡਿਓ ਜਗ ਰਚਿਓ ਰੀ ਭਾਮ ਮੈਂ ਪਰਵਾਰ ਛਤਰੀ ਵਡੋ ਰਵੈ ਪਕਰੋਂ ਧਾਮ ਮੈਂ ਮਿਆੰਕ ਕੇ ਮ੍ਰਿਗ ਗਹੋਂ ਆਰ ਕੋ ਗਹੋਂ ਤੁਰੰਗ ਏਕ ਅਸੁਭ ਨਹਿ ਪਾਇਓ ਪਰਤ ਧਰਮ ਮੈਂ ਭੰਗ ਜਬ ਤੇ ਮਹੀਰ ਜਨਮਿਓ ਤਲ ਤੇ ਬਲ ਭਇਓ ਨਾਸ ਯਾ ਇਸ ਕੇ ਹਤ ਕਰਨ ਤੇ ਪੁਨ ਪੌਰਖ ਪ੍ਰਕਾਸ਼ ਭੂਪ ਬਚਨ ਨਾਰੀ ਸੁਨੇ ਮਨ ਮੈਂ ਸੋਕ ਬਿਠਾਏ ਗਵੈ ਧਾਮ ਮਹੀਰ ਨਹੀਂ ਨਿਰਪ ਕੋ ਕਹੈ ਸੁਨਾਏ ਭੂਪ ਕੋਪ ਮਨ ਮੈਂ ਤਰੈ ਜਾਏ ਧਾਮ ਕੇ ਮਾਹੇ ਨਿਰਖ ਰਿਓ ਸੁਤ ਨਹਿ ਦਿਸੇ ਅਗਨ ਲਗੀ ਉਰ ਮਾਹੇ ਨਗਨ ਧੋਬ ਲੈ ਪੁਨ ਫਿਰਿਓ ਜਾਇ ਚਮੂ ਰਣਸਾਲ ਹੈ ਲੈ ਆਵਤ ਨਿਰਪ ਨਿਰਖ ਮਹੀਰ ਆਪਣੋ ਬਾਲ ਬਾਏ ਹਾਥ ਕੀ ਅੰਗੁਰੀ ਬਾਂਧੀ ਡੋਰ ਪਟ ਬਾਜ ਪੂਪ ਨਿਰਖ ਸੁਖ ਪਾਵ ਹੈ ਪੂਰਨ ਸੁਤ ਕੇ ਕਾਜ ਪਿਤਾ ਪੁੱਤਰ ਬਲ ਏਕ ਹੈ ਵੇਦ ਪੁਕਾਰੈ ਬਾਤ ਭਲਾ ਹੁਆ ਸੁਤ ਨਹਿ ਹਤਾ ਨਹਿ ਹੋਇਓ ਸੁਤ ਘਾਤ ਬਾਜ ਪਗੜ ਗ੍ਰਹਿ ਬਾਧਿਓ ਪੁੱਤਰ ਦੋ ਮਿਲਤਾਤ ਨਗਰ ਅਯੁੱਧਿਆ ਕੇ ਵਿਖੇ ਪ੍ਰਗਟ ਹੋਏ ਇਹੋ ਬਾਤ ਚਮੂ ਜੁਧ ਧਾਰਨ ਕਰੈ ਗੁਰ ਸੈਨਾ ਅਪਾਰ ਮਹੀਰ ਏਕ ਲਰਤਾ ਫਿਰੈ ਸੈਨਾ ਲਾਖ ਹਜ਼ਾਰ ਵਰਖ ਨਵੇਂ ਰਣ ਮੰਡਿਆ ਗੁਰ ਸੈਨਾ ਬਲ ਲਾਏ ਮਹੀਰ ਜੀਤ ਨਾ ਸਾਕਿਓ ਜੋਧ ਸਕਲ ਪਛਤਾਏ ਮਹੀਰ ਜੀਤ ਨਾ ਸਾਖ ਹੈ ਜੂਝੈ ਸੈਨ ਅਪਾਰ ਗੁਰ ਪੈ ਪਤਿਆ ਲਿਖ ਪਠੈ ਹਮ ਦਾਸਨ ਕੇ ਦਾਸ ਨਗਰ ਯੁਧਿਆ ਰਾਜ ਸੁਤ ਮਹੀਰ ਬਾਦਿਓ ਬਾਜ ਹਮ ਤੇ ਛਟੇ ਨਾ ਬਾਜ ਗੁਰ ਕਰੋ ਸੋ ਆਪੇ ਕਾਜ ਸੁਨ ਪਤਿਆ ਸਤਗੁਰ ਚੜੇ ਜਾਵੇ ਸਰਜੂ ਕੂਲ ਤਨਖ ਬਾਣ ਕਰ ਮੇ ਲੈ ਸਰਬ ਜਗਤ ਕੇ ਮੂਲ ਬਰਖ 97 ਰਾਜ ਕਰ ਜਗ ਸੰਪੂਰਨ ਹੋਏ ਦੋਏ ਨਾਗ ਕੇ ਪੀਤਰੇ ਅਸੁਰ ਨ ਰਹਿਸੀ ਕੋਏ 19 ਸਤ ਕੋ ਪੇਖੀਏ ਬਰਸ 97 ਜਾਏ ਧਰਮ ਰਾਜ ਜਗ ਮੇ ਚਲੈ ਅਸੁਰ ਨਰਕ ਮੇ ਪਾਏ ਇਕ ਦਿਜ ਇਕ ਖੱਤਰੀ ਰਹੈ ਵੈਸ ਸੂਦਰ ਇਹ ਚਾਰ ਅਵਨੀ ਅਸੁਰ ਨਾ ਦੀਸੀ ਮਿਟੇ ਪਾਪ ਕੋ ਭਾਰ ਚਉਪਈ ਪਤਿਆ ਸੁਣ ਪ੍ਰਭ ਬੇਗ ਹੀ ਤਾਂ ਮੈਂ RAM ਸਰ ਤੇ ਸਰਜੂ ਆਵੈ निरख चमू सब ही सुख पावै मर में मंगल मोख को गावै दोए बरस गुर उहा रहे महियर बाज जास पठ गहे एक दिवस महियर लै बाजा गुरु साहिब को मिलै समाजा गुरु निरखै महियर की ओर महियर निरख दो कर जोर जग असुम वेद राम सर करै कुल पूजन लछ बहु धरै आज जो कुल पूज कराए तिन को पूज धरख बढ़ाए ਇੰਦਰ ਸਗੋਤਰ ਰਘੁਵਰ ਅੰਸਾ ਗੁਰ ਸਾਹਿਬ ਪ੍ਰਗਟੇ ਯਾ ਬੰਸਾ ਭਾਰਦਵਾਜ ਰਤਨ ਕੁਲ ਜੋਈ ਤਿਨ ਕਾ ਖੋਜ ਪਾਵੇਗਾ ਸੋਈ ਸੋਏ ਕੁਲ ਪੂਜ ਸੰਗ ਲੈ ਆਵੇ ਜੋ ਸਮਰੱਥ ਜਗਤ ਕੀ ਪਾਵੇ ਹੰਸ ਰਾਏ ਪੁਨ ਕਰੈ ਪ੍ਰਣਾਮਾ ਗੁਰੂ ਸਾਹਿਬ ਰੰਗ ਪਰਖਿਓ ਸਿਆਮਾ ਗੁਰ ਉਠ ਮਈਹਰ ਚਰਨੀ ਲਾਗੇ ਤਵੈ ਕਲੇਵਰ ਛਿਤ ਤਹਿ ਭਾਗੇ ਜਾਮਾ ਤ੍ਰੈ ਦਸ ਮਹੀਰ ਪਾਵੈ ਸੁਖ ਸੰਬਾਦ ਭੋਗਲ ਸੁਨਾਵੈ ਇਤਿ ਸ੍ਰੀ ਭਗਵਤ ਧਰਮ ਪੁਨੀਤੇ ਕਾਏ ਕਵ ਸਿਆਮਾ ਸਾਵ ਰੋਗੀਤੇ ਇਤ ਦਵਾਦਸ ਗੁਰਿੰਡੇ ਅਮਨੀ ਆਇਤੇ ਵਿਚਰਤੰ ਸ੍ਰੀ ਭਾਗਵਤ ਦਵਾਦਸ ਗੰਦੇ ਭੋਗਲ ਧਿਆਏ ਉਚਰਤੰ ਸੁਖਦੇਵ ਰਾਜੇ ਪ੍ਰੀਸ਼ਿਤ ਪ੍ਰਤੀ ਚਤੁਰਦਸ ਗੁਰਿੰਡ ਮਹਿਮਾ ਵਰਣਨੰ ਸੰਪੂਰਨੰ